ਉਪਜੀ ਪ੍ਰੀਤ ਪ੍ਰੇਮ ਰਸ ਚਾਹੋ ਮਨ ਤਨ ਅੰਤਰ ਇਹੀ ਸੁਆਓ ਉਪਜੀ ਪ੍ਰੀਤ ਪ੍ਰੇਮ ਰਸ ਚਾਹੋ ਪ੍ਰੇਮ ਰਸ ਚਾਹੋ ਇਹ ਤੋਂ ਅੱਗੇ ਫਿਰ ਦੂਏ ਜੇ ਪਿੱਛੇ ਜੇ ਤੁਸੀਂ ਇਹ ਕਰ ਲਓ ਇੱਕ ਵਾਰ ਤਾਂ ਔਖਾ ਹੈ ਪਹਿਲੇ ਕੰਮ ਛੱਡ ਕੇ ਪਹਿਲੇ ਕਰਿਆ ਕਰਮ ਜੋ ਕਰਦਾ ਨਾ ਕਰਮ ਕਾਂਡ ਛੱਡ ਕੇ ਇਸ ਨੂੰ ਆਉਣਾ ਪਹਿਲਾ ਔਖਾ ਹੈ ਮੁਸ਼ਕਲ ਗੱਲ ਪਰ ਜੇ ਇੱਥੇ ਤੱਕ ਪਹੁੰਚ ਜਵੇ ਛੱਡ ਦਵੇ ਫਿਰ ਅੱਗੇ ਜਾ ਕੇ ਉਪਜੀ ਪ੍ਰੀਤ ਫਿਰ ਇਹਦੇ ਨਾਲ ਪ੍ਰੀਤ ਪੈ ਜਾਂਦੀ ਹੈ ਨਾਮ ਜਪਣ ਨਾਲ ਕੁਝ ਪ੍ਰਾਪਤੀ ਹੋਣ ਲੱਗ ਜਾਂਦੀ ਹੈ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਮਨ ਤਨ ਅੰਤਰ ਇਹ ਸੋ ਮਨ ਦੇ ਅੰਦਰ ਔਰ ਹਿਰਦੇ ਦੇ ਅੰਦਰ ਇਹੀ ਹੁਣ ਬਨੋਰਸ ਰਹੇਗਾ ਸੌ ਬਨੋਰਸ ਹੁੰਦਾ ਪ੍ਰੀਤ ਉਪਜੀ ਫਿਰ ਇਸੇ ਖੁਬ ਨਾਲ ਜਿਸ ਜਦੋਂ ਪ੍ਰਾਪਤੀ ਹੋਣ ਲੱਗੀ ਤਾਂ ਨਾਮ ਜਪਣ ਨਾਲ ਪ੍ਰੀਤ ਹੋ ਲਾਭ ਜਿਹੜੇ ਕੰਮ 'ਚ ਲਾਭ ਹੋਵੇ ਜੇ ਇੰਟਰਸਟ ਹੋ ਜਾਂਦਾ ਪ੍ਰੀਤ ਇੰਟਰਸਟ ਹੈ ਪ੍ਰੀਤ ਹੋਣੀ ਦਿਲਚਸਪੀ ਹੋ ਗਈ ਇੰਟਰਸਟ ਹੋ ਗਿਆ ਫਾਇਦਾ ਮਿਲਦਾ ਉਹ ਚੋਂ ਪ੍ਰੇਮ ਰਸ ਚਾਓ ਪ੍ਰੇਮ ਰਸ ਦਾ ਚਾਓ ਪੈਦਾ ਹੋਇਆ ਪ੍ਰੇਮ ਰਸ ਮਿਲਦਾ ਨਾ ਨਾਮ ਰਸ ਨੂੰ ਪ੍ਰੇਮ ਰਸ ਕਹਿੰਦਾ ਇੱਥੇ ਨਾਮ ਰਸ ਹੀ ਪ੍ਰੇਮ ਰਸ ਹੈ ਇਹਦੇ ਨਾਲ ਪ੍ਰੇਮ ਵੱਧਦਾ ਅੰਦਰ ਆਪਸ ਵਿੱਚ ਹੀ ਉਹ ਜਿਹੜੇ ਬੈਠੇ ਨੇ ਨਾ ਅੱਡ ਅੱਡ ਮਤਾਂ ਵਾਲੇ ਇੱਕ ਦੂਏ ਦਾ ਪ੍ਰੇਮ ਨਹੀਂ ਹੈ ਦੂਜੀ ਮਤ ਵਾਲੇ ਦਾ ਦੂਜੀ ਨਾਲ ਪ੍ਰੇਮ ਨਹੀਂ ਹੁੰਦਾ ਪਰ ਕਹਿੰਦੇ ਜੇ ਇਹ ਤੁਸੀਂ ਲਾਈਨ ਬਦਲੋਗੇ ਸਾਰਿਆਂ ਨਾਲ ਪ੍ਰੇਮ ਹੋ ਜੂ ਤੁਹਾਡਾ ਪ੍ਰੇਮ ਰਸਤਾ ਚਾਹੋ ਹੋ ਜੂ ਪ੍ਰੇਮ ਕਿਉਂ ਨਹੀਂ ਆਪਣੀ ਆਪਣੀ ਮਤ ਹੈ ਜਿੱਥੇ ਆਪਣੀ ਆਪਣੀ ਮਤ ਹੁੰਦੀ ਉੱਥੇ ਪ੍ਰੇਮ ਨਹੀਂ ਹੁੰਦਾ ਆਪਣਾ ਆਪਣਾ ਲਾਭ ਹੁੰਦਾ ਉੱਥੇ ਜਿੱਥੇ ਆਪਣਾ ਆਪਣਾ ਲਾਭ ਹੈ ਉੱਥੇ ਟਕਰਾਅ ਹੁੰਦਾ ਪ੍ਰੇਮ ਦੀ ਹੁੰਦਾ ਜਿੱਥੇ ਪਰਸਨਲ ਲਾਭ ਨਹੀਂ ਨਾ ਹੁੰਦਾ ਸਵਾਰਥ ਵਿੱਚ ਪ੍ਰੇਮ ਨਹੀਂ ਹੁੰਦਾ ਪਰਮਾਰਥ ਵਿੱਚ ਪ੍ਰੇਮ ਹੁੰਦਾ ਤਾਂ ਗੱਲ ਸਾਰੇ ਪਰਮਾਰਥ ਦੀ ਆ ਜਵੇ ਤਾਂ ਉੱਥੇ ਸਵਾਰਥ ਨਹੀਂ ਰਹਿੰਦਾ ਜਿੱਥੇ ਸਵਾਰਥ ਖਤਮ ਹੋ ਜਾਂਦਾ ਜਿੱਥੇ ਆਪਣੀ ਆਪਣੀ ਮਰਜ਼ੀ ਸਭ ਸਵਾਰਥੀ ਨੇ ਜੇ ਸਵਾਰਥ ਖਤਮ ਹੁੰਦਾ ਪ੍ਰੇਮ ਜਦ ਹੁੰਦਾ ਜਿੰਨਾ ਜੇ ਸਵਾਰਥ ਦਾ ਪ੍ਰੇਮ ਨਹੀਂ ਹੋ ਸਕਦਾ ਸਿਆਸਤ ਵਿੱਚ ਪ੍ਰੇਮ ਹੋ ਹੀ ਨਹੀਂ ਸਕਦਾ ਸਵਾਰਥ ਸਾਰੇ ਭਾਈ ਭਾਈਆਂ ਦੇ ਖਿਲਾਫ ਨੇ ਉਸ ਕਿਆ ਮਰ ਗਏ ਨੇ ਬਾਦਲ ਦੋ ਛੋਟੇ ਸਵਾਰਥ ਹੈ ਦੇ ਵਿੱਚ ਵੀ ਹੀ ਹਾਲ ਹੈ ਸਾਰ ਦਾ ਪ੍ਰੇਮ ਨਹੀਂ ਹੋ ਸਕਦਾ ਜਿੰਨੀਆਂ ਮੱਤਾਂ ਨੇ ਮਨ ਬੱਤਾਂ ਨੂੰ ਸਭ ਤੋਂ ਵਿਸਵਾਸ ਹੈ ਮਨ ਹੁੰਦਾ ਹੀ ਸਵਾਰਥੀ ਹੈ ਜਿਹੜੀ ਮਤ ਬਣਾਉਂਦਾ ਸਵਾਰਥ ਹੁੰਦਾ ਹੈ ਸਵਾਰਥ ਦਾ ਤਿਆਗ ਹੈ ਪਰਮਾਰਥ ਹੈ ਸਵਾਰਥ ਦਾ ਤਿਆਗ ਹੈ ਪਹਿਲੀ ਸਟੇਜ ਦੀ ਗੱਲ ਹੈ ਪਰ ਪਹਿਲਾ ਸਮਝਣਾ ਸਵਾਰਥ ਉਹਨੂੰ ਸਮਝਾਇਆ ਵੀ ਸਵਾਰਥ ਹੈ ਛੱਡੋ ਸਵਾਰਥ ਆਇਆ ਪਰਮਾਰਥ ਆਇਆ ਧਰਮ ਆਇਆ ਧਰਮ ਆਇਆ ਸਵਾਰਥ ਨੂੰ ਮੰਨ ਲਿਆ ਜੇ ਸਵਾਰਥ ਹੈ ਔਰ ਤਿਆਗ ਦਿੱਤਾ ਜੇ ਤਿਆਗ ਦਾ ਪਰਮਾਤਮਾ ਬਲ ਆ ਗਿਆ ਹਾਂਜੀ ਪ੍ਰੇਮ ਦਾ ਚਾਉ ਉਪਜੀ ਪ੍ਰੀਤ ਪ੍ਰੇਮ ਦਾ ਚਾਉ ਮਨ ਤਨ ਪੈਦਾ ਹੋਦੀ ਸਵਾਰਥ ਦੀ ਜਗ੍ਹਾ ਪਰਮਾਤਮਾ ਆ ਗਿਆ ਜਦੋਂ ਪਰਮਾਤਮਾ ਆ ਗਿਆ ਸਭ ਨੂੰ ਪ੍ਰੇਮ ਹੋ ਗਿਆ ਪ੍ਰੇਮ ਦਾ ਚਾਉ ਔਰ ਇਹ ਰਸ ਦਾ ਚਾਉ ਹੈ ਹੁਣ ਹੋਰ ਹੋਰ ਹੋਰ ਜਿਵੇਂ ਮੱਛੀ ਨੂੰ ਪਾਣੀ ਦਾ ਚਾਉ ਹੁੰਦਾ ਜਿੰਨਾ ਪਾਣੀ ਜ਼ਿਆਦਾ ਹੋਵੇ ਮੱਛੀ ਉਨੀ ਖੁਸ਼ ਇਹ ਜਿੰਨਾ ਗਿਆਨ ਹੈ ਪ੍ਰੇਮ ਰਸ ਹੋਊ ਉਹਨਾਂ ਹੀ ਕੁਝ ਜ਼ਿਆਦਾ ਅੰਤਰ ਅੰਤਰ ਇਹੀ ਸੁਆਉ ਅੰਤਰ ਅੰਤਰ ਇਹੀ ਸੁਆਉ ਜੋ ਵੀ ਘਟੇ ਇਹੀ ਇਹਦਾ ਹੀ ਮਤਲਬ ਹੈ ਇਹਦੀ ਇੱਛਾ ਰਹਦੀ ਹੈ ਸੋ ਇੱਛਾ ਹੀ ਹੈ ਸੋ ਇਹ ਇੱਛਾ ਰਹਿੰਦੀ ਹੈ ਸਵਾਰਥ ਵੀ ਇੱਥੇ ਹੈ ਸੌ ਅਸਲ ਮਨੋਰਥ ਹੁੰਦਾ ਸਵਾਰਥ ਨਾਲ ਮਨੋਰਥ ਦੇ ਫਰਕ ਹੈ ਮਨੋਰਥ ਇਹੀ ਹੈ ਕਿ ਹੋਰ ਮਿਲੇ ਹੋਰ ਮਿਲੇ ਹੋਰ ਮਿਲੇ ਤੇ ਕਮਾਈ ਹੋ ਗਈ ਹੁਣ ਗਿਆਨ ਦੀ ਕਮਾਈ ਸ਼ੁਰੂ ਹੋ ਗਈ ਨਾਮ ਦੀ ਕਮਾਈ ਸ਼ੁਰੂ ਹੋ ਗਈ ਹਾਂਜੀ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਵਿਖਸੇ ਸਾਧ ਚਰਨ ਧੋਏ ਨੇਤਰੋਂ ਪੇਖ ਦਰਸ ਸੁਖ ਹੋਏ ਜਿਉਂ ਜਿਉਂ ਸਮਝ ਆਉਂਦੀ ਆ ਨਾ ਨੇਤਰੋਂ ਦਾ ਬੁੱਧੀ ਸਮਝਣ ਸ਼ਕਤੀ ਹੈ ਜਿਉਂ ਉਹਨੂੰ ਨੇਤਰ ਕਹਿੰਦੇ ਨੇ ਅੱਖਰਾਂ 'ਚ ਕੀ ਲਿਖਿਆ ਹੋਇਆ ਉਹ ਕੀ ਲਿਖਿਆ ਹੋਇਆ ਉਹਨੂੰ ਸਮਝ ਲੈਣਾ ਦਰਸ਼ਨ ਕਰ ਲੈਣਾ ਉਹ ਨੇਤਰ ਅੱਖਰਾਂ ਦੇ ਵਿੱਚ ਖੋਜਣਾ ਕੁਝ ਖੋਜਣਾ ਕਾਹਦੇ ਨਾਲ ਅੱਖਰ ਤਾਂ ਪਤਾ ਹੀ ਆ ਵੀ ਆ ਊੜਾ ਹੜਾ ਈੜੀਆ ਕਾਲੇ ਅੱਖਰ ਜਟਾ ਖਾ ਗਿਆ ਖੋਜਣਾ ਕੀ ਹੈ ਇਹ ਥੋੜਾ ਖੋਜਣਾ ਵੀ ਸਿਆਹੀ ਕਾਦੀ ਬਣੀ ਹੋਈ ਹੈ ਕਾਗਜ਼ ਦਾ ਹੈ ਅੱਖਰਾਂ 'ਚ ਖੋਜਣਾ ਕੀ ਹੈ ਅੱਖਰਾਂ 'ਚ ਲਿਖਿਆ ਹੈ ਕੀ ਉਹ ਖੋਜਣਾ ਇਹਨਾਂ ਦਾ ਅਰਥ ਕੀ ਹੈ ਉਹ ਖੋਜਣਾ ਜਿਹੜਾ ਖਰਾ ਮੈਂ ਕਹੂੰ ਗੁਰਮੁਖ ਹੋ ਜੇ ਕੁਝ ਹਾਂਜੀ ਨੇਤਰੋਂ ਪੇਖ ਦਰਸ ਸੁਖ ਹੋਏ ਨੇਤਰੋਂ ਪੇਖ ਦਰਸ ਸੁਖ ਹੋਏ ਮਨ ਜੋ ਵੀ ਕੁਝ ਸੁਣਿਆ ਇਹ ਪੜਿਆ ਉਹਦੇ ਜਿਹੜਾ ਸਮਝਿਆ ਉਹਨੂੰ ਜਿਉਂ ਜਿਉਂ ਉਹਦੇ ਜੋ ਦਰਸ਼ਨ ਹੋਇਆ ਸਮਝ ਲੱਗੀ ਹੈ ਤੇ ਉਹਦੇ ਸੁਖ ਮਿਲਿਆ ਜਿਉਂ ਜਿਉਂ ਸਮਝ ਆਉਂਦੀ ਗਈ ਤੇ ਉਹਦੇ ਸੁਖ ਮਿਲਦਾ ਚਲਾ ਗਿਆ ਪੇਖ ਦਰਸ ਸੁਖ ਹੋਏ ਦਰਸ ਦਾ ਪੈ ਕੇ ਅਸਲ ਚ ਆਤਮ ਦਰਸ਼ਨ ਤਾਂ ਆਤਮਾ ਬਾਰੇ ਗਿਆਨ ਹੋਇਆ ਆਤਮਾ ਬਾਰੇ ਜੋ ਗਿਆਨ ਹੋਇਆ ਆਤਮਾ ਆਤਮ ਦਰਸ਼ਨ ਹੋਇਆ ਕਹ ਲੋ ਆਤਮਾ ਬਾਰੇ ਗਿਆਨ ਹੋਇਆ ਤਾਂ ਆਤਮਾ ਦਾ ਗਿਆਨ ਹੈ ਗੁਰਬਾਣੀ ਕੀ ਹੋਰ ਕੀ ਆਤਮ ਦਰਸ਼ਨ ਜਿਉਂ ਜਿਉਂ ਹੋਇਆ ਜਿਉਂ ਜਿਉਂ ਆਪਣੀ ਸਮਝ ਆਈ ਆਤਮਾ ਦੀ ਉਹ ਤੇ ਸੁਖ ਹੋਇਆ ਮਨ ਵਿਕਸੇ ਸਭ ਜਾਣ ਹੋਏ ਪਹਿਲਾਂ ਜ਼ਿਆਦਾ ਚੇਤਨ ਤੇ ਫਰਕ ਦਾ ਹੀ ਪਤਾ ਲੱਗਿਆ ਜੀ ਚੜ ਕੀ ਹੈ ਚੇਤਨ ਕੀ ਹੈ ਪਰ ਹਾਂ ਜੋ ਬੋਲਦਾ ਹੈ ਉਹ ਕੁਝ ਹੋਰ ਹੈ ਜੋ ਸਰੀਰ ਹੈ ਕੁਝ ਹੋਰ ਹੈ ਜੋ ਸੁਣਦਾ ਉਹ ਹੋਰ ਹੈ ਜੋ ਕੰਨ ਨੇ ਕੁਝ ਹੋਰ ਹੈ ਸੁੱਤੇ ਕੰਨ ਨੂੰ ਨਹੀਂ ਸੁਣਦਾ ਜੇ ਹੌਲੀ ਹੌਲੀ ਗੱਲ ਕਰੀਏ ਉਹਨੇ ਕੌਣੀ ਗੱਲ ਕਰੀਏ ਜਾਗਦੇ ਨੂੰ ਸੁਣ ਜਾਂਦੀ ਹੈ ਇਹਦਾ ਮਤਲਬ ਕੰਨਾਂ ਦੇ ਕੰਨ ਤਾਂ ਹੈਗੇ ਨੇ ਕੰਨ ਖੁੱਲੇ ਵੀ ਨੇ ਸੁਣਦਾ ਕਰਦੀ ਸੁਣਨ ਵਾਲਾ ਤੇ ਹਾਜ਼ਰ ਨਹੀਂ ਹੈ ਸੁਣ ਵਾਲਾ ਕੰਨਾਂ ਦੇ ਕੋਲ ਹਾਜ਼ਰ ਨਹੀਂ ਕਿਤੇ ਦੂਰ ਬੈਠਾ ਕੰਨਾਂ ਤੋਂ ਕੰਨਾਂ ਵਾਲਾ ਦਾ ਧਿਆਨ ਨਹੀਂ ਉਹਦੀ ਸੁਰਤ ਕੰਨ 'ਚ ਨਹੀਂ ਹੈ ਇਹਦਾ ਉਹਦਾ ਕੋਈ ਹੋਰ ਹੈ ਅੱਖਾਂ ਖੁੱਲੀਆਂ ਹੁੰਦੀਆਂ ਨੇ ਕਈ ਵਾਰ ਆਦਮੀ ਦੀਆਂ ਸੁੱਤੇ ਪੈ ਗਏ ਨਾ ਹੁੰਦਾ ਇਹ ਆਪਣੇ ਧਿਆਨ ਦੇ ਵਿੱਚ ਹੁੰਦਾ ਸੁਰਿਆ ਜਾਂਦਾ ਅੱਖਾਂ ਖੁੱਲੀਆਂ ਹੀ ਨੇ ਨਾ ਵੀ ਮੈਂ ਕੋਲ ਦੀ ਕੋਈ ਬੰਦਾ ਦੇਖਦਾ ਨਹੀਂ ਕਹਿੰਦਾ ਮੈਂ ਦੇਖਿਆ ਅੱਖਾਂ ਦੇ ਗੋਲ ਦੀ ਪੂਰੇ ਦਿਨ ਲੰਘਿਆ ਨਹੀਂ ਲੱਗਿਆ ਧਿਆਨ ਤੇ ਬਿਨਾ ਅੱਖ ਨਹੀਂ ਦੇਖਦੀ ਧਿਆਨ ਤੇ ਬਿਨਾ ਕੰਨ ਨਹੀਂ ਸੁਣਦੇ ਧਿਆਨ ਤੇ ਬਿਨਾ ਤਲਵਾਰ ਲੱਗ ਜਾ ਪਤਾ ਨਹੀਂ ਲੱਗਦਾ ਜੰਗ ਦੇ ਵਿੱਚ ਤਲਵਾਰਾਂ ਲੱਗ ਜਾਂਦੀਆਂ ਖੂਨ ਨਿਕਲਦਾ ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਧਿਆਨ ਦੀ ਨਾ ਸ਼ਰੀਰ ਤੇ ਧਿਆਨ ਕਿਤੇ ਹੋਰ ਹੈ ਬੰਦਮਾਲ ਤੇ ਧਿਆਨ ਹੈ ਸਰੀਰ ਦਾ ਬੜੀ ਮੋਟੀ ਗੱਲ ਤੇ ਧਿਆਨ ਨਹੀਂ ਹੈ ਧਿਆਨ ਦੇ ਨਾਲ ਸਰੀਰ ਨਾਲ ਜੁੜਦਾ ਜੇ ਧਿਆਨ ਦੀ ਤਾਂ ਸਰੀਰ ਦੇ ਨਾਲ ਜੁੜਿਆ ਹੋਇਆ ਜੀ ਧਿਆਨ ਸਰੀਰ ਦਾ ਸਰੀਰ ਦੇ ਨਾਲ ਜੁੜਿਆ ਜੇ ਧਿਆਨ ਸਰੀਰ ਤੋਂ ਉੱਪਰ ਉੱਠ ਗਿਆ ਗਿਆ ਅੱਡੋ ਗਿਆ ਇਹ ਗੱਲ ਦੀ ਜਦੋਂ ਸਮਝ ਆਉਂਦੀ ਹੈ ਫਿਰ ਸੋ ਕੋਣ ਲੱਗਦਾ ਤੇ ਸਰੀਰ ਅੱਡੋ ਗਿਆ ਆਤਮਾ ਅੱਡੋ ਗਈ ਇਹ ਹੈ ਦਰਸ਼ਨ ਇਹ ਨੈਣਾ ਨੂੰ ਹੋਣਾ ਅੱਖਾਂ ਨੂੰ ਨਹੀਂ ਹੋਣਾ ਦਰਸ਼ਨ ਅੱਖਾਂ ਦਾ ਸਰੀਰ ਦਾ ਹੁੰਦਾ ਆਤਮਾ ਦਾ ਨਹੀਂ ਹੁੰਦਾ ਉੱਥੇ ਨਾਲ ਪੇਖ ਆਇਆ ਦੇਖ ਨਹੀਂ ਆਇਆ ਨੈਣੋ ਪੇਖ ਦਰਸ ਨੇਤਰੋਂ ਪੇਖ ਨੇਤਰੋਂ ਪੇਖ ਦਰਸ ਸੁਖ ਹੋਏ ਸੁਖ ਹੋਏ ਮਨ ਵਿਖਸੇ ਸਾਧ ਚਰਨ ਤੋਏ ਮਨ ਵਿਖਸੇ ਬਾਹਰ ਖੁਸ਼ਕਿਸਮਤ ਦਾ ਸਾਧ ਚਰਨ ਸਾਧ ਚਰਨ ਤੋਏ ਸਾਧ ਜਿਹੜਾ ਹੈਗਾ ਨਾ ਸਾਧੇ ਚਰਨ ਕੀ ਨਾ ਸਾਧੇ ਚਰਨ ਗੁਰਬਾਣੀ ਹੈ ਗੁਰ ਕੇ ਜਾਣ ਧੋਏ ਧੋਏ ਪੀਵਾਂ ਇਹ ਧੋਣਾ ਕੀ ਹੈ ਇਹਦੇ ਵਿੱਚੋਂ ਆ ਜਿਹੜੇ ਇਹਦਾ ਦਾ ਗਿਆਨ ਹੈ ਧੋਏ ਧੋਏ ਪੀਵਾਂ ਕਿਹਾ ਇਹਦਾ ਮਤਲਬ ਹੈ ਕੁਝ ਗੁਰਬਾਣੀ ਦੇ ਵਿੱਚ ਕੁਝ ਐਸਾ ਗਿਆਨ ਵੀ ਹੈ ਜਿਹੜਾ ਮਾਇਆ ਦਾ ਉਹ ਨਹੀਂ ਚਾਹੀਦਾ ਸਰ ਉਹ ਨਹੀਂ ਚਾਹੀਦਾ ਉਹ ਉਹਦੇ ਨਾਲ ਲਾ ਦੇਣਾ ਤੋਂ ਗੁਰਬਾਣੀ ਚ ਮਾਇਆ ਦਾ ਜੋ ਗਿਆਨ ਵਿੱਚ ਇਹਦੇ ਵਿੱਚ ਕੀਤਾ ਹੋਇਆ ਉਹ ਤੋਂ ਕੇ ਅੱਡ ਕਰ ਦੇਣਾ ਨਿਰਾਕਾਰੀ ਨਿਰਾਕਾਰੀ ਗਿਆਨ ਜਿਹੜਾ ਰਹਿ ਜਾਣਾ ਉਹ ਖਾਣਾ ਉਹ ਪੁੱਛਣਾ ਉਹ ਨਿਰਾਕਾਰੀ ਗਿਆਨ ਚੋਂ ਹੀ ਦੱਸਣਾ ਸਗਲ ਬਨਸਪਤ ਮੈਂ ਬੈ ਸੰਤਰ ਸਗਲ ਦੂਤ ਮੈਂ ਇੱਕ ਗੈ ਦੀ ਲੋੜ ਨਹੀਂ ਸਾਨੂੰ ਇਹ ਧੋ ਦੇਣਾ ਖਿਲਾ ਦੇਣਾ ਧੋ ਕੇ ਤੈਸੇ ਹੀ ਹਰ ਬਸੇ ਨਿਰੰਤਰ ਘਟ ਘਣ ਬਾਅਦ ਉਹ ਜੀਆਂ ਬਸ ਐਨੀ ਚੀਜ਼ ਰੱਖਣੀ ਆ ਬਾਕੀ ਧੋ ਕੇ ਲਾ ਦੇਣੀ ਕੋਈ ਲੋੜ ਨਹੀਂ ਅਗਰ ਸਾਡੇ ਵਿਆਖਿਆ ਉਹਦੀ ਕਰਦੇ ਨੇ ਪਿਛਲੇ ਦੀ ਕਰਦੇ ਸੀ ਸਾਲ ਪਿਛਲੀ ਹੈ ਅਸਲੀ ਪਹਿਲੀ ਗੱਲ ਨਹੀਂ ਹੈ ਸਾਡੇ ਮਤਲਬ ਦੀ ਉਹ ਵਿਖਿਆ ਦੀ ਗੱਲ ਹੈ ਉਹ ਤਾਂ ਵਿਖਿਆ ਦੀ ਗੱਲ ਹੈ ਵਿਖਿਆ ਤਾਂ ਲਾ ਦੇਣੀ ਹੈ ਪਰ ਜੋ ਦੀਨ ਦਾ ਸਰੀਰ ਹੈ ਜੋ ਆਤਮਾ ਅੰਦਰ ਹੈ ਬਾਲਾ ਜੀ ਤੋਂ ਕੇ ਲਾ ਲੈਣਾ ਅੰਦਰਲੇ ਸ਼ੇਰ ਦੀ ਗੱਲ ਕਰਦੀ ਤੇ ਪਹਿਲਾਂ ਗੱਲ ਕੀਤੀ ਤਾਂ ਮਾਇਆ ਦੀ ਹੈ ਮਾਇਆ ਵਾਲੀ ਗੱਲ ਧੋ ਦੇਣੀ ਆ ਭਾਵੇਂ ਗੁਰਬਾਣੀ ਦੇ ਵਿੱਚ ਹੋਈ ਉਹਦੀ ਲੋੜ ਨਹੀਂ ਸਾਨੂੰ ਉਹ ਗਿਆਨ ਧੋ ਕੇ ਲਾ ਦੇਣਾ ਉਹ ਛਾਛ ਹੈ ਛਾਛ ਵੀ ਹੈ ਸੰਸਾਰ ਦਾ ਗਿਆਨ ਛਾਛ ਹੈ ਉਹ ਨਹੀਂ ਆਪਾਂ ਨੂੰ ਲੋੜ ਉਹ ਧੋ ਦੇਣਾ ਸਾਧ ਚਰਨ ਧੋਏ ਸਾਧੀ ਤਾਂ ਬਾਣੀ ਸਾਰੀ ਹੋਇਆ ਨਾ ਗੁਰਬਾਣੀ ਤਾਂ ਸਾਰੀ ਸਾਧ ਦੀ ਰਚਨਾ ਪਰ ਇਹ ਵੀ ਧੋ ਗਈ ਪੀਣਾ ਸਾਧ ਚਰਨ ਧੋਏ ਧੋਏ ਇੱਥੇ ਕੀ ਗੱਲ ਅਸੀਂ ਇਹ ਜੋ ਸਮਝਣੀ ਹੈ ਕੀ ਨਹੀਂ ਸਮਝਣ ਦੀ ਲੋੜ ਕਿਹੜੀ ਗੱਲ ਦੀ ਵਿਆਖਿਆ ਕਰਨੀ ਹੈ ਕੀ ਦੀ ਨਹੀਂ ਲੋੜ ਸਗਲ ਬਨਸਪਤ ਮੈਂ ਬੈਸੰਤਰ ਤਾਂ ਹੈ ਸਗਲ ਦੂਨ ਮੈਂ ਕੀ ਹੈ ਕਿਤੇ ਐ ਨਾ ਉਧਰ ਨੂੰ ਨਾ ਚਲੇ ਜਾਇਓ ਵੀ ਫਲਾਣੇ ਜਿਹੜਾ ਦੁੱਧ ਹੈ ਮੈਂ ਇਹਦੇ ਕਿੰਨੇ ਪਰਸੈਂਟ ਕਿਉਂ ਹੁੰਦਾ ਉਹ ਨਾ ਹੋਚ ਪੈ ਜਿਓ ਕਹਿੰਦੇ ਪਰਸੈਂਟ ਹੁੰਦਾ ਤੇ ਕਿਹੜੇ ਮੁਲਕ ਦੀ ਗਾਂ 'ਚ ਕਿੰਨੇ ਪਰਸੈਂਟ ਹੁੰਦਾ ਫੈਟ ਇਹ ਖੋਜ ਨਾ ਪੈ ਜਿਓ ਕਿਤੇ ਇਹ ਦੁਨਿਆਵੀ ਗੱਲਾਂ ਨੇ ਦੁੱਧ ਜਿਹੜਾ ਹੈ ਕਿ ਉਹ ਘੱਟ ਕਿਉਂ ਹੁੰਦਾ ਵੱਧ ਕਿਉਂ ਹੁੰਦਾ ਘੱਟ ਤੋਂ ਵੱਧ ਕਿਵੇਂ ਬਣਾਈਦਾ ਇਹ ਖੋਜ ਦੀ ਲੋੜ ਨਹੀਂ ਹੈ ਵੀ ਇਹ ਤਾਂ ਗੁਰਬਾਣੀ 'ਚ ਲਿਖਿਆ ਹੈ ਜੀ ਇਹਦੀ ਵੀ ਲੋੜ ਹੈ ਨਾ ਨਾ ਨਾ ਬਿਲਕੁਲ ਸਾਨੂੰ ਲੋੜ ਨਹੀਂ ਇਹ ਤੋਂ ਕੇ ਬਾਹਰ ਮਾਤਾ ਧੋਣ ਦਾ ਮਤਲਬ ਕੀ ਹੈ ਸਿਰਫ ਇਹਦੀ ਨੂੰ ਗੱਲ ਹੈ ਕਿਉਂ ਫੂਲ ਦੀ ਵਿੱਚ ਕੋਲੇ ਕਿਉਂ ਨਹੀਂ ਬਣਦੇ ਲੱਕੜ ਦੇ ਕੋਲੇ ਕਿਉਂ ਬਣ ਜਾਂਦੇ ਨੇ ਕਿਹੜੀ ਲੱਕੜ ਦੀ ਅੱਗ ਕਿੰਨੀ ਤੇਜ਼ ਹੈ ਪੱਥਰ ਦੇ ਕੋਲਿਆਂ ਦੀ ਅੱਗ ਜ਼ਿਆਦਾ ਤੇਜ਼ ਹੈ ਇਹਦੀ ਸਟੱਡੀ ਦੇ ਵਿੱਚ ਨਹੀਂ ਪੈਣਾ ਸਗਲ ਬਣਾ ਸੰਤਰ ਜੋੜ ਕਹੀ ਹੈ ਇਹਦੇ ਚ ਘੱਟ ਕਿਸੇ ਚ ਵੱਧ ਕਿਉਂ ਹੈ ਇਹ ਤੋਂ ਨਹੀਂ ਜਾਣਾ ਹੈਗਾ ਜਦੋਂ ਉਧਰ ਚਲੇ ਜਾਵਾਂ ਉੱਥੇ ਰੋਕਿਆ ਹੋਇਆ ਸਾਧ ਚਰਨ ਹੋਏ ਉਹ ਤਾਂ ਮੈਂ ਮਿਸਾਲ ਦਿੱਤੀ ਹੋਈ ਆ ਕੋਈ ਲੋੜ ਨਹੀਂ ਆ ਸਾਨੂੰ ਮਨ ਵਿਕਸੇ ਸਾਧ ਚਰਨ ਤੋਂ ਹਾਂ ਜੇ ਸਾਧ ਚਰਨ ਤੋਂ ਦੋਗੇ ਤਾਂ ਵਿਕਾਸ ਸਹੂ ਤਾਂ ਅੰਦਰ ਗਿਆਨ ਪੈਦਾ ਹੋਊਗਾ ਜਿਹੜਾ ਚਾਨਣ ਅਸਲੀ ਪੈਦਾ ਹੋਣਾ ਜੇ ਮਾਇਆ ਦਾ ਗਿਆਨ ਨੂੰ ਛੱਡ ਕੇ ਦੂਏ ਵੱਲ ਧਿਆਨ ਦੋਗੇ ਤਾਂ ਪੈਦਾ ਹੋਣਾ ਜੇ ਮਾਇਆ ਵਾਲੇ ਗਿਆਨ ਮਗਰ ਭੱਜਦੇ ਫਿਰ ਕੁਝ ਵੀ ਮੰਨਣਾ ਉਹ ਤਾਂ ਸਾਇੰਸ ਦਾ ਗਿਆਨ ਹੈ ਤਾਂ ਸੰਸਾਰੀ ਆਦਮੀਆਂ ਦਾ ਗਿਆਨ ਹੈ ਅਸੀਂ ਕੀ ਲੈਣਾ ਤੇ ਉਹਦਾ ਤਾਂ ਪ੍ਰਮਾਣ ਦਿੱਤਾ ਹੋਇਆ ਪ੍ਰਮਾਣ ਨੂੰ ਨਹੀਂ ਫੜੀਦਾ ਹੁੰਦਾ ਪ੍ਰਮਾਣ ਤਾਂ ਨਕਲ ਹੈ ਨਕਲ ਨੂੰ ਨਹੀਂ ਫੜੀਦਾ ਅਸਲ ਨੂੰ ਫੜੀਦਾ ਹਾਂਜੀ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਕੋ ਪਾਵੇ ਸੰਗ ਭਗਤ ਜਨਾਂ ਦੇ ਮਨ ਦਾ ਰੰਗ ਭਗਤ ਜਨਾਂ ਦੇ ਮਨ ਨੂੰ ਅਰ ਹਿਰਦੇ ਨੂੰ ਰੰਗ ਚੜਿਆ ਹੁੰਦਾ ਹੁਣ ਭਗਤ ਜਨਾਂ ਦਾ ਰੰਗ ਕਿਵੇਂ ਦੇਖਿਆ ਕਿਹੜੀ ਅੱਖ ਨਾਲ ਦੇਖਿਆ ਦੇਖਿਆ ਕਿ ਮਨ ਨੂੰ ਰੰਗ ਮਨ ਦੀ ਦੀਦਾ ਹੀ ਦਾ ਰੰਗ ਦੇਖਣਾ ਜਦ ਮਨੇ ਦੀ ਦੇਖਿਆ ਤਾਂ ਰੰਗ ਕਿਵੇਂ ਦੀ ਜੂਗਾ ਪਹਿਲਾਂ ਤਾਂ ਮਨ ਦੇਖੀ ਤਾਂ ਆਨੰਦ ਦੇਖੋ ਮਨ ਤਨ ਰੰਗ ਮਨ ਔਰ ਹਿਰਦਾ ਤਨ ਰੰਗ ਜਿਹੜਾ ਮਨ ਜਿੰਨੇ ਏਰੀਆ 'ਚ ਫੈਲਿਆ ਹੈ ਉਹਦਾ ਤਨ ਹੈ ਆਕਾਸ਼ ਮਨ ਦਾ ਤਨ ਹੁੰਦਾ ਆਕਾਸ਼ ਵਜੂਦ ਹੈ ਮਨ ਦਾ ਤਨ ਆਕਾਸ਼ ਹੁੰਦਾ ਆਕਾਸ਼ ਜਿਹੜਾ ਤਨ ਹੈ ਜਿੰਨੇ ਏਰੀਆ ਸਾਡਾ ਤਨ ਉਹਨਾਂ ਆਕਾਸ਼ ਸਾਡੇ ਅੰਦਰ ਜਿੰਨਾ ਤਨ ਫੈਲੂਗਾ ਆਕਾਸ਼ ਅੰਦਰ ਆ ਜਾਊਗਾ ਜੋਤ ਦਾ ਤਨ ਆਕਾਸ਼ ਹੁੰਦਾ ਕੱਲਾ ਹੀ ਚਾਰ ਜਿਹੜੇ ਤਤ ਨੇ ਬਾਹਰ ਨਿਕਲ ਗਏ ਹਵਾ ਤੋਂ ਲੈ ਕੇ ਪੌਣ ਤੋਂ ਲੈ ਕੇ ਪਾਣੀ ਅੱਗ ਤੇ ਮਿੱਟੀ ਚਾਰ ਤੱਕ ਦਾ ਕੋਈ ਸੰਬੰਧ ਨਹੀਂ ਬਣਾ ਸਕਦਾ ਮਾਨਵ ਚਤੁਰ ਚਾਰਾਂ ਦਾ ਕੋਈ ਸੰਬੰਧ ਨਹੀਂ ਜਿੰਨਾ ਚਿਰ ਮਨ ਦਾ ਸੰਬੰਧ ਹੈ ਚਾਰ ਤੱਕਾਂ ਨਾਲ ਉਹਨਾਂ ਚ ਭਾਵ ਸਾਗਰ ਚ ਜਿਆਦੇ ਨਾਲ ਸੰਬੰਧ ਤੋੜ ਲੂ ਫਿਰ ਮੁਕਤ ਹੈ ਇਹਨਾਂ ਨਾਲ ਦਾ ਸੰਬੰਧ ਤੋੜਨਾ ਹੀ ਹੈ ਜਿਹਦੇ ਨਾਲ ਸੰਬੰਧ ਤੋੜਨਾ ਅਸੀਂ ਉਹਦੀ ਉਹਦੀ ਲੋੜ ਕੀ ਹੈ ਸਾਨੂੰ ਉਸ ਗਿਆਨ ਦੀ ਜਿਹੜੇ ਪਿੰਡ ਅਸੀਂ ਜਾਣਾ ਹੀ ਨਹੀਂ ਉਹਦੇ ਬਾਰੇ ਅਸੀਂ ਗਿਆਨ ਲਈਏ ਉਹਦਾ ਨਕਸ਼ਾ ਦੇਖੀਏ ਉਹਦੀਆਂ ਗਲੀਆਂ ਦੇਖੀਏ ਸਾਨੂੰ ਕੀ ਮਤਲਬ ਉਹਦੇ ਖਾਤਰ ਕੋਈ ਟਾਈਮ ਵੇਸਟ ਕਰੀਏ ਸੰਸਾਰ ਅਸੀਂ ਤਿਆਗਣਾ ਸੰਸਾਰ ਤਿਆਗਣ ਦੇ ਵਿੱਚ ਕੀ ਅੜਿੱਕਾ ਹੈ ਉਹਦੀ ਤਾਂ ਸਾਨੂੰ ਦੇਖਣ ਦੀ ਲੋੜ ਹੈ ਜਿਹੜੀ ਜਜ਼ੀਰ ਹੈ ਸਾਨੂੰ ਅਟੈਚ ਸੰਸਾਰ ਨਾਲ ਜਿਹੜੀ ਸਾਨੂੰ ਛੱਡਣ ਨਹੀਂ ਦਿੰਦੀ ਇੱਥੇ ਤਾਂ ਸਾਨੂੰ ਲੋੜ ਹੈ ਇਹ ਚੀਜ਼ ਦੇਖਣ ਪੱਕੇ ਦੀ ਸੰਸਾਰ ਤੇ ਕੀ ਲੈਣਾ ਜਿਹੜੀ ਛੱਡਣੀ ਹੈ ਜਿਹਨਾਂ ਫੇਮ ਛੱਡਣੀ ਹੈ ਉਹਨੂੰ ਕੀ ਲੋੜ ਹੈ ਫੇਮ ਜੰਮੀ ਮਾੜੀ ਕੀ ਹੁੰਦੀ ਉਸ ਤੇ ਤਿਆਗਣੀ ਕਿੱਥੇ ਦੀ ਜੰਗੀ ਹੈ ਕਿੱਥੇ ਦੀ ਮਾੜੀ ਹੈ ਉਹਨੇ ਉਹਨੂੰ ਇਹਨਾਂ ਗੱਲਾਂ ਸੇ ਕੀ ਮਤਲਬ ਉਹ ਤਾਂ ਛੱਡਣੀ ਜਿਹੜੀ ਚੀਜ਼ ਛੱਡਣੀ ਹੋਵੇ ਤਾਂ ਗਿਆਨ ਦੀ ਲਈਦਾ ਹੁੰਦਾ ਜਿਹੜੀ ਚੀਜ਼ ਅਡਾਪਟ ਕਰਨੀ ਹੈ ਉਹਦਾ ਗਿਆਨ ਲਈਦਾ ਜਿਹੜੇ ਦੇਸ਼ 'ਚ ਆ ਕੇ ਬਸਣਾ ਉਹਦਾ ਗਿਆਨ ਲਈਦਾ ਜਿਹੜਾ ਦੇਸ਼ ਛੱਡਣਾ ਉਹਦਾ ਗਿਆਨ ਤਾਂ ਸਾਡੇ ਕੋਲ ਹੈ ਉਹ ਤਾਂ ਉਹ ਤਾਂ ਛੱਡਣਾ ਹੈ ਅਸੀਂ ਉਹਦਾ ਗਿਆਨ ਤਾਂ ਸਾਡੇ ਕੋਲ ਹੈ ਉਹ ਸੰਸਾਰ ਦੇ ਗਿਆਨ ਵੱਲ ਨੂੰ ਸੰਸਾਰੀ ਲੋਕ ਭਜਦੇ ਨੇ ਸੰਸਾਰੀ ਲੋਕ ਸੰਸਾਰ ਦਾ ਗਿਆਨ ਲੈਣਗੇ ਸੰਸਾਰੀ ਗੱਲਾਂ ਕਰਨਗੇ ਸਮਾਜਿਕ ਗੱਲਾਂ ਕਰਨਗੇ ਸਮਾਜ ਕਿਵੇਂ ਸੁਖੀ ਬਣ ਸਕਦਾ ਇੱਥੇ ਹੀ ਰਹਿਣਗੇ ਤੇ ਉਹਨਾਂ ਨੇ ਸਮਾਜ ਜਾਗਣਾ ਨਹੀਂ ਦੱਸਿਆ ਉਹਨਾਂ ਨੇ ਸਮਾਜ ਸਿਰਜਣ ਹਾਲਾਂਕਿ ਸਿਰਜ ਨਹੀਂ ਸਕਦੇ ਹੋ ਚਲੋ ਸਿਰਜ ਲੈਣ ਜੇ ਸਿਰਜ ਸਕਦੇ ਨੇ ਕੱਲ੍ਹ ਨੂੰ ਕੋਸ਼ਿਸ਼ ਆਪਾਂ ਨਹੀਂ ਕੀ ਲੈਣਾ ਉਹਨਾਂ ਨੇ ਸਮਾਜ ਸਿਰਜਣਾ ਸਮਾਜ ਦੇ ਵਿੱਚ ਰਹਿਣਾ ਜਿੰਨੇ ਧਰਮਾਂ ਨੂੰ ਆ ਕਿਹਾ ਹੋਇਆ ਨਾ ਆਮ ਤਿਆਗ ਇਹ ਸਭ ਸਮਾਜ ਸਿਰਜਣ ਵਾਲੇ ਧਰਮ ਨੇ ਸਮਾਜ ਨਾਲ ਸੰਸਾਰ ਨਾਲ ਜੁੜ ਕੇ ਰਹਿਣ ਵਾਲੇ ਧਰਮ ਨੇ ਤੁਸੀਂ ਸੰਸਾਰ 'ਚ ਰਹਿੰਦੇ ਹੋ ਚੰਗਾ ਜੀਵਨ ਕਿਵੇਂ ਜਿਉ ਸਕਦੇ ਹੋ ਇਹ ਸਾਰੀ ਮਤਾਂ ਦਾ ਇਹ ਵਿਸ਼ਾ ਹੈ ਸਾਡਾ ਵਿਸ਼ਾ ਇਹ ਵੀ ਹੈ ਸੰਸਾਰ ਦੇ ਵਿੱਚ ਰਹਿੰਦੇ ਹੋਏ ਸੰਸਾਰੀ ਸੁੱਖ ਕਿਵੇਂ ਹੋਊਗਾ ਤੇ ਗਾਂ ਪਰਲੋਕ ਦਾ ਸੁੱਖ ਸੱਚ ਚਾਰ ਦਰ ਸਾਡਾ ਪਰਲੋਕ ਦਾ ਸੁੱਖ ਹੈ ਇਹ ਲੋਕ ਇਹ ਲੋਕ ਸੁਖੀ ਜਿਹੜਾ ਪਰਲੋਕ ਸੁਹਿਲਾ ਹੈ ਉਹ ਸੰਸਾਰ ਤੋਂ ਉਹਦਾ ਆਪੇ ਹੀ ਸੁਖੀ ਬਣ ਜਾਂਦਾ ਜਿੱਤੇ ਪ੍ਰੇਮ ਆ ਗਿਆ ਸੰਸਾਰ ਦੇ ਲੋਕ ਪ੍ਰੇਮ ਦੀ ਗੱਲ ਨਹੀਂ ਕਰਦੇ ਸੰਸਾਰ ਦੀਆਂ ਮੱਤਾਂ ਪ੍ਰੇਮ ਦੀ ਗੱਲ ਨਹੀਂ ਕਰਦੀ ਉਹ ਫਿਰ ਸੰਸਾਰ ਚ ਸੋਕੇ ਮਿਲ ਜੂਗਾ ਸੋਖਾ ਨਾਲ ਤਾਂ ਹੀ ਨਹੀਂ ਹੁੰਦਾ ਪਰਮਾਰਥ ਦੀ ਗੱਲ ਨਹੀਂ ਕਰਦੀਆਂ ਸਵਾਰਥ ਦੀ ਕਰਦੀਆਂ ਨੇ ਸਵਾਰਥ ਨਾਲ ਸੁਖ ਨਹੀਂ ਹੁੰਦਾ ਸਵਾਰਥ ਨਾਲ ਝਗੜੇ ਹੁੰਦੇ ਨੇ ਇਸੇ ਕਰਕੇ ਉਹਨਾਂ ਲੋਕਾਂ ਤੋਂ ਨਾ ਆ ਲੋਕ ਜ਼ਬਰਦਸਤ ਨਾ ਪਰ ਲੋਕ ਤਾਂ ਕੀ ਸਮਝਦਾ ਆਪ ਨਹੀਂ ਸਮਝਦਾ ਉਹਨਾਂ ਝਗੜੇ ਰਹਿਣਗੇ ਹੀ ਰਹਿਣਗੇ ਉਹਨਾਂ ਦੇ ਆਪਸ ਵਿੱਚ ਹੀ ਉਹ ਝਗੜੇ ਨੇ ਅੱਤਵਾਦ ਐਸੇ ਜੋ ਪੈਦਾ ਹੋਇਆ ਹੋਇਆ ਹਾਂਜੀ ਭਗਤ ਜਨਾ ਕੇ ਮਨ ਤਨ ਰੰਗ ਬਿਰਲਾ ਤੋਂ ਪਾਵੇ ਸਾਡੇ ਜਿਹੜੇ ਭਗਤ ਜਾਂਦੇ ਗੁਰਮੁਖ ਨੇ ਗੁਰਸਿੱਖ ਨੇ ਉਹਨਾਂ ਦੇ ਮਨ ਔਰ ਤਨ ਦਾ ਆਨੰਦ ਚੜਿਆ ਹੁੰਦਾ ਇਹਦਾ ਪ੍ਰੇਮ ਦਾ ਰੰਗ ਉਹ ਰੰਗ ਦਾ ਪ੍ਰੇਮ ਰਸ ਰੰਗ ਪ੍ਰੇਮ ਰਸ ਜੋ ਪ੍ਰੇਮ ਰਸ ਦਾ ਚਾਓ ਮਨ ਤਨ ਅੰਤਰੇ ਹੈ ਸੋ ਇਹ ਸਾਰਾ ਨਾ ਦਾ ਹਾਂਜੀ ਬਿਰਲਾ ਕੋ ਪਾਵੇ ਸੰਗ ਬਿਰਲਾ ਕੋ ਪਾਵੇ ਸੰਗ ਕੋਈ ਬਿਰਲਾ ਹੈ ਜਿਹੜਾ ਆਪਣਾ ਮਨ ਤਨ ਸ਼ੁਰੂ ਕਰ ਦਵੇ ਉਹਨਾਂ ਨਾਲ ਰਲ ਕੇ ਉਹਨਾਂ ਦੀ ਸੰਗਤ ਵਿੱਚ ਇਹੋ ਜਿਹਾ ਬਣਨ ਦੀ ਕੋਸ਼ਿਸ਼ ਕਰੇ ਜੈ ਜੇ ਭਗਤ ਜਨ ਹੁੰਦੇ ਨੇ ਉਹ ਜਿਹਾ ਰੱਬ ਜਾਣ ਦੀ ਕੋਸ਼ਿਸ਼ ਕਰੇ ਬਿਰਲੇ ਬਿਰਲੇ ਨੇ ਇਹ ਜਿਹੇ ਹਾਂਜੀ ਇੱਕ ਬਸ ਬੀਜੈ ਕਰ ਮਿਆ ਗੁਰ ਪ੍ਰਸਾਦ ਨਾਮ ਨਾਮ ਜਪ ਲਿਆ ਇੱਕ ਬਸ ਬੀਜੈ ਕਰ ਮਾਇਆ ਹੁਣ ਕਹਿਣਾ ਹੈ ਪਰਮੇਸ਼ਰ ਇੱਕ ਚੀਜ਼ ਹੈ ਜਿਹੜੀ ਤੋਂ ਮਿਲਦੀ ਹੈ ਨਾਮ ਦਾ ਅਸੀਂ ਜਪ ਲਿਆ ਗੁਰ ਪ੍ਰਸਾਦ ਨਾਮ ਜਪ ਲਿਆ ਗੁਰਪ੍ਰਸਾਦ ਦਾ ਨਾਮ ਤਾਂ ਮੈਂ ਜਪ ਲਿਆ ਪੂਰਾ ਹੋਇਆ ਹੁਣ ਇੱਕ ਜਿਹੜੀ ਚੀਜ਼ ਹੈ ਦੂਜੀ ਤੁਰਕੀ ਬਾਣੀ ਉਹ ਨਾਮ ਉਹ ਜੋ ਤੇਤੋਂ ਮਿਲਣਾ ਸਦਾ ਹੀ ਨਾਮ ਉਹ ਹੁਣ ਦੇ ਦਰਪਾਦਾ ਉਹ ਜਪੇ ਤੋਂ ਵੀ ਮਿਲਣਾ ਉਹ ਆਰਾਧਨਾ ਤੋਂ ਮਿਲਣਾ ਆਰਾਧਨਾ ਆਰਾਧਨਾ ਦੀ ਕਾ ਹਰਾ ਨਾਮ ਜਿਹੜਾ ਜਪਣ ਤੋਂ ਨਾਮ ਮਿਲਣਾ ਉਹਦਾ ਉਹ ਗਿਆਨ ਹੈ ਗੁਰਬਾਣੀ ਦਾ ਗਿਆਨ ਹੈ ਨਾਮ ਹੈ ਗੁਰ ਗਿਆਨ ਪਦਾਰਥ ਨਾਮ ਹੈ ਇਹ ਹਾਂ ਇਹ ਜਿਹੜਾ ਗਿਆਨ ਹੈ ਸਮਝਣ ਵਾਲਾ ਗਿਆਨ ਇਹਨੂੰ ਨਾਮ ਕਹਿੰਦੇ ਆ ਅਸਲ ਤੇ ਜਿਹੜਾ ਨਾਮ ਦਰਗਾਹ ਤੋਂ ਆਇਆ ਤੁਰਕੀ ਬਾਣੀ ਉਹ ਨੇ ਬੁਲਾਇਆ ਇਹ ਬੋਲਿਆ ਗਿਆ ਉਹ ਨਾਮ ਇਹਦਾ ਬੇਸ ਹੈ ਗੁਰਬਾਣੀ ਹਰ ਨਾਮ ਸਮਾਇਆ ਹਰ ਨਾਮ ਹਰ ਦਾ ਗਿਆਨ ਸਮਾਇਆ आत्म ज्ञान समाया है हर की कथा है सबसे उत्तम हर की कथा हर की कथा जब तो हर बार ही सब कुछ है निराकार बारे ही सब कुछ है बाकी प्रमाण जरूर ने माया दे प्रमाणा नहीं अस महत्व देना बिल्कुल नहीं प्रमाणा कोई महत्व नहीं देना हाँ जी एक बस रिजय कर मया गुरु प्रसाद माया नहीं होता माया माया हाँ, हिंदी का लफ्ज है माया मेहरबानी ਉਹ ਜਨ ਮਿਹਰਬਾਨੀ ਕਹਿੰਦੇ ਨੇ ਕਿਰਪਾ ਕਹਿੰਦੇ ਨੇ ਬੇਹਰ ਕਰਕੇ ਇੱਕ ਚੀਜ਼ ਦਿਓ ਹੁਣ ਗੁਰਪ੍ਰਸਾਦ ਨਾਮ ਜਪ ਲਿਆ ਨਾਮ ਦਾ ਜਪ ਲਿਆ ਹੁਣ ਤੁਰਕੀ ਬਾਣੀ ਤੇ ਜਿਹੜਾ ਹੈ ਜੋ ਨਾਨਕ ਮੰਗੇ ਨਾਮਦਾਨ ਕਿਰਪਾ ਕਰੋ ਉਹ ਦੇ ਹੁਣ ਨਾਮ ਤੂੰ ਜਿਹੜਾ ਬਰਖਾ ਪੈਣੀ ਹੈ ਹਾਂਜੀ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਤਾਂ ਕਿ ਉਪਮਾ ਕਹੀ ਨਾ ਜਾਏ ਉਹਦਾ ਨਾਮ ਹੈ ਉਹਦੇ ਬਾਰੇ ਵੀ ਕੋਈ ਕਹਿ ਸਕਦੇ ਉਹ ਜਿਹੜੀ ਇੱਕ ਵਸਤ ਮੰਗੀ ਆ ਉਹਦੀ ਉਪਮਾ ਨਹੀਂ ਆ ਉਹ ਜੀ ਚੀਜ਼ ਨਹੀਂ ਹੈਗੀ ਹੁਣ ਉਹਦੇ ਬਾਰੇ ਮੈਂ ਮਿਸਾਲ ਨਹੀਂ ਦੇ ਸਕਦਾ ਕੋਈ ਉਹ ਇੱਕ ਵਸਤ ਦਾ ਕਹਿਤਾ ਉਹ ਕੀ ਹੈ ਕੀ ਨਹੀਂ ਉਹਦੇ ਬਾਰੇ ਦੀ ਕੋਈ ਉਪਮਾ ਨਹੀਂ ਦਿੱਤੀ ਜਾ ਸਕਦੀ ਜੋ ਮੈਂ ਮੰਗਿਆ ਮੇਰੀ ਡਿਮਾਂਡ ਆ ਉਹਦੀ ਉਪਮਾ ਨਹੀਂ ਸੰਸਾਰ ਜੋ ਇਹ ਚੀਜ਼ ਨਹੀਂ ਹੈ ਕੋਈ ਤਾਂ ਕਿ ਉਪਮਾ ਕਹੀ ਹੁਣ ਮੈਂ ਕੀ ਦੱਸਾਂ ਕੀ ਮੰਗਦਾ ਮੈਂ ਮੈਂ ਨਹੀਂ ਸਮਝਾ ਸਕਦਾ ਲੋਕਾਂ ਨੂੰ ਮੰਗਿਆ ਕੀ ਹੈ ਮੈਂ ਤੈਨੂੰ ਪਤਾ ਮੈਨੂੰ ਪਤਾ ਤੈਨੂੰ ਤਾਂ ਪਤਾ ਹੈ ਮੈਂ ਕੀ ਮੰਗਿਆ ਪਰ ਪਬਲਿਕ ਨੂੰ ਵੀ ਮੈਂ ਦੱਸ ਸਕਦਾ ਤਾਂ ਕਿ ਉਪਮਾ ਕਹੀ ਨਾ ਜਾਏ ਉਹ ਕੋਈ ਐਸੀ ਚੀਜ਼ ਨਹੀਂ ਉਹਦੀ ਉਪਮਾ ਨਹੀਂ ਦੱਸ ਸਕਦਾ ਮੈਂ ਹੁਣ ਕੀ ਦੱਸਾਂ ਸਕਲ ਬਨਸਪਤ ਮੈਂ ਬੈਠਾ ਤਾਂ ਸਕਲ ਦੂਤ ਮੈਂ ਕੀਆ ਤਾਂ ਕਹਿਤਾ ਉਹ ਨਹੀਂ ਹੈ ਉਹ ਤੋਂ ਗਾਹ ਦੀ ਚੀਜ਼ ਹੈ ਉਹ ਉਹਨੂੰ ਤਾਂ ਚਾਹੀਦੀ ਹੈ ਨਾ ਉਹ ਜਿਹੜਾ ਸਰਬਦੂਤ ਮੈਂ ਕੀਆ ਐਸੇ ਹੀ ਹਰ ਬਸੇ ਹਰ ਨੂੰ ਤਾਂ ਉਹ ਚਾਹੀਦੀ ਹੈ ਉਹ ਹਰ ਦੀ ਡਿਮਾਂਡ ਹੈ ਹਰ ਨੂੰ ਚਾਹੀਦੀ ਹੈ ਉਹ ਇਹਨੇ ਤਾਂ ਨਿਕਲਣਾ ਹਰ ਨੇ ਫਸੇ ਨੇ ਕਬਜ਼ਾ ਕਰਨ ਨੂੰ ਉਹਨੂੰ ਹਰ ਨੂੰ ਕੀ ਚਾਹੀਦਾ ਉਹਦੀ ਉਪਮਾ ਨਹੀਂ ਹੋਣੀ ਉਹ ਬਸਤਾ ਕੋਚਰ ਹੈ ਉਹ ਸੰਸਾਰ ਸੁਣਦੀ ਉਹ ਨਹੀਂ ਹੈ ਉਹ ਜਿਹਨੂੰ ਮਿਲਦੀ ਆ ਉਹਨੂੰ ਪਤਾ ਲੱਗਦਾ ਉਹਦਾ ਨਹੀਂ ਪਤਾ ਲੱਗਦਾ ਹਰ ਰਸ ਦਾ ਟੇਸਟ ਕਹਿ ਜਾਂਦਾ ਨਹੀਂ ਦੱਸਿਆ ਜਾ ਸਕਦਾ ਉਹਦਾ ਜਿਹਨੂੰ ਟੇਸਟ ਮਿਲੂਗਾ ਉਸ ਨੂੰ ਪਤਾ ਲੱਗੂਗਾ ਟੇਸਟ ਹਾਂਜੀ ਤਾਂ ਕਿ ਹੁਕਮਾ ਕਹੀ ਨਾ ਜਾਏ ਨਾਨਕ ਰਹਾ ਸਰਬ ਸਮਾਏ ਨਾਨਕ ਰਹਾ ਸਰਬ ਸਮਾਏ ਨਾਨਕ ਹੈ ਸਾਰਿਆਂ ਦੇ ਉਹ ਉਹ ਅੰਤਰ ਆਸਮਾਨ ਦੀ ਜਿਵੇਂ ਜਿਹੀ ਆਵਾਜ਼ ਆ ਨਾ ਉਹ ਜਿਹਾ ਹੀ ਹੁੰਦਾ ਉਹ ਕਹਿਣ ਦਾ ਮਤਲਬ ਇਹ ਹੈ ਜਿਹਨੂੰ ਅਸੀਂ ਅੰਤਰਾਤਮਾ ਦੀ ਆਵਾਜ਼ ਕਹਿੰਦੇ ਆ ਉਹ ਹੁੰਦਾ ਉਹ ਹੈ ਸਾਰਿਆਂ 'ਚ ਪਰ ਦੱਸਿਆ ਨਹੀਂ ਜਾ ਸਕਦਾ ਕਿਹਾ ਜਾ ਐਂ ਤਾਂ ਕਹਿਤਾ ਰਹਾ ਸਰਵ ਸਮਾਜ ਸਾਰਿਆਂ ਵਿੱਚ ਹੁੰਦਾ ਪਰ ਕਿਹਾ ਜਾ ਬਸ ਇਹ ਨਹੀਂ ਪਤਾ ਜਾ ਸਾਨੂੰ ਕੋਈ ਆਪੇ ਕੀ ਯਾਦ ਆ ਗਈ ਕੌਣ ਉਹ ਕੀ ਉਹੀ ਨਾਮ ਸੀ ਬੈਠੇ ਬੈਠੇ ਕੋਈ ਚੀਜ਼ ਆ ਗਈ ਯਾਦ ਆਪੇ ਉਹ ਨਾਮ ਹੈ ਉਹ ਜਿਹਾ ਹੀ ਹੁੰਦਾ ਸੋਚੀ ਜਿਹੜੀ ਆਪਣੇ ਆਪ ਆਉਂਦੀ ਹੈ ਉਹੀ ਹੁੰਦੀ ਹੈ ਕੀ ਦਸੀਏ ਕੀ ਹੁੰਦੀ ਹੈ ਪੁੱਛ ਲੋ ਦੱਸਿਆ ਨਹੀਂ ਆ ਸਕਦਾ ਪੁੱਛਣ ਵਾਲੀ ਗੱਲ ਹੈ ਗਿਆਨ ਨਹੀਂ ਕੀਤੀ ਜਾਂਦੀ ਇਹ ਤੋਂ ਜ਼ਿਆਦਾ ਨਹੀਂ ਬਿਆਨ ਕਰ ਸਕਦਾ